ਸਾਵਨ ਸਰਸੀ ਕਾਮਣੀ ਚਰਨ ਕਮਲ ਸੋ ਪਿਆਰ ਸਾਵਨ ਸਰਸੀ ਕਾਮਣੀ ਸਾ ਬੜੀ ਲੱਭਦਾ ਸਾਵਨ ਸਰਸੀ ਕਾਮਣੀ ਨਾਲ ਨੂੰ ਸਾਰੀ ਦੀ ਹੈ ਨਾਲ ਨੂੰ ਸਾਰੀ ਹੈ ਸਾਵਣ ਦਾ ਉਕੜ ਹੁੰਦਾ ਨਾਲ ਨੂੰ ਜੇ ਸਾਵਣ ਵੀ ਨਾ ਹੁੰਦਾ ਸਾ ਬੜੀ ਉਹ ਹੀ ਇਹਦਾ ਰੂਪ ਬਣ ਗਈ ਕਾਮਣੀ ਜਿਹਦੇ ਅੰਦਰ ਇੱਛਾ ਸੀ ਨਾ ਸੁਰਤ ਦੇ ਸ਼ਬਦ ਦੀ ਸ਼ਬਦ ਨਾਲ ਜੁੜ ਕੇ ਸ਼ਬਦ ਦੇ ਵਿੱਚ ਸਮਾ ਗਈ ਸਾਮਣੀ ਸਰਸੀ ਕਾਮਣੀ ਚਰਨ ਕਮਲ ਸੋ ਪਿਆਰ ਜਿਹਦੇ ਅੰਦਰ ਇੱਛਾ ਸੀ ਨਾਮ ਦੀ ਭੁੱਖ ਸੀ ਨਾਮ ਦੀ ਸਾਵਣ ਸਰਸੀ ਸਾ ਬੜੀ ਸਰਸੀ ਕਾਮਣੀ ਸਰਸੀ ਰਸ ਜਿਆਦਾ ਆ ਗਿਆ ਨਾਮ ਦਾ ਕਾਮਣੀ ਜਿਸ ਦਿਨ ਕਾਮਨਾ ਇੱਛਾ ਸੀ ਨਾਮ ਦੀ ਜਦੋਂ ਇੱਛਾ ਉਹਨੂੰ ਪ੍ਰਾਪਤ ਹੋਈ ਤਾਂ ਉਹਦੇ ਵਿੱਚ ਹੀ ਸਮਾ ਗਈ ਸਾਬਣੀ ਸਰਸੀ ਕਾਮੜੀ ਚਰਨ ਕਮਲ ਸਾ ਪਿਆਰ ਕਿਉਂਕਿ ਚਰਨ ਕਮਲਾਂ ਨਾਲ ਪਿਆਰ ਜੋ ਥਾ ਉਹਦੇ ਵਿੱਚ ਹੀ ਸਮਾ ਗਈ ਸਮੁੰਦਰ 'ਚ ਵੜ ਗਿਆ ਸਮੁੰਦਰ 'ਚ ਡੁੱਬ ਗਿਆ ਰਹਿ ਗਿਆ ਕੀ ਬਾਕੀ ਵਿੱਕੀ ਵਜਿਆ ਸਮੁੰਦਰ ਉਹ ਤਾਂ ਲੋਭ ਹੋ ਗਿਆ ਵਿੱਚ ਸਮੁੰਦਰ ਤਾਂ ਹੈ ਤਾਂ ਬਸ ਫਿਰ ਉਹ ਕਿੱਥੇ ਗਿਆ ਸਮੁੰਦਰ ਦੇ ਰੂਪ ਹੋ ਗਿਆ ਜੋ ਜਲ ਮੈਂ ਜਲ ਆਏ ਘਟਾਨਾ ਤੇ ਜੋਤੀ ਸੰਗ ਉਹਦੀ ਜੋਤੀ ਨਾਲ ਜੋਤ ਮਿਲ ਗਈ ਜਿਵੇਂ ਪਾਣੀ ਸੀਗਾ ਬਖਰਾ ਦਾ ਲੋਲ ਤਾਂ ਸਮੁੰਦਰੇ ਬਣ ਗਿਆ ਮਾਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ ਮਨ ਕਰਕੇ ਤਨ ਕਰਕੇ ਹਿਰਦੇ ਕਰਕੇ ਅਰਮਨ ਕਰਕੇ ਰਤਾ ਸੱਚ ਰੰਗ ਸੱਚ ਦਾ ਰੰਗ ਚੜ ਗਿਆ ਸੱਚ ਦਾ ਰੰਗ ਚੜ ਕੇ ਸਜਿਆਰੀ ਹੋ ਗਈ ਨਾ ਇੱਕੋ ਨਾਮ ਆਧਾਰ ਬਾਈ ਕੋ ਨਾਮ ਆਧਾਰ ਨਾਮ ਦਾ ਆਧਾਰ ਹੈ ਕਿਸੇ ਆਦਮੀ ਦਾ ਆਧਾਰ ਕੋਈ ਨਹੀਂ ਮਨ ਕੀ ਟੇਕ ਨਹੀਂ ਹੈ ਸਰੀਰ ਦਾ ਆਧਾਰ ਨਹੀਂ ਹੈ ਮਾਇਆ ਦਾ ਆਧਾਰ ਨਹੀਂ ਹੈ ਜੇ ਆਪਣੇ ਸਰੀਰ ਦਾ ਆਧਾਰ ਨਹੀਂ ਤਾਂ ਵੱਖਰੇ ਦੇਖੋ ਵੱਖਰੇ ਸਰੀਰ ਦਾ ਆਧਾਰ ਹੋਣਾ ਚਿਰ ਲੋੜ ਹੈ ਜਿੰਨਾ ਚਿਰ ਆਪਣੇ ਸਰੀਰ ਤੇ ਖੜਾ ਜਿੰਨਾ ਜਦ ਆਪਣੇ ਸਰੀਰ ਨਾਲ ਜੁੜਿਆ ਹੋਇਆ ਉਹਨਾਂ ਜਦ ਵੱਖਰੇ ਸਰੀਰ ਨੂੰ ਮਿਲਦਾ ਕੁਝ ਜਦ ਆਪਣਾ ਸਰੀਰ ਨੂੰ ਨਹੀਂ ਕੱਖ ਮੰਨਦਾ ਤੇ ਦੂਏ ਦੇ ਨੂੰ ਕੀ ਮੰਨੂਗਾ ਫਿਰ ਉਹ ਉਹ ਲੋਕ ਆਦਮੀ ਨੂੰ ਗੁਰੂ ਮੰਨਦੇ ਨੇ ਜਿਹੜੇ ਸਰੀਰ ਨਾਲ ਜੁੜੇ ਖੜੇ ਨੇ ਜੋ ਜਿਹੜਾ ਜਨ ਜਿਉਂਦਾ ਹੀ ਮਰ ਗਿਆ ਉਹ ਆਪਣੇ ਸਰੀਰ ਨੂੰ ਛੱਡ ਕੇ ਦੂਏ ਇਹਨੂੰ ਕੀ ਸਮਝੂਗਾ ਉਹ ਉਹਦਾ ਭਲੇਖਾ ਨਿਕਲ ਚੁੱਕਿਆ ਉਹਨੂੰ ਪਤਾ ਹੈ ਵੀ ਨਾਨਕ ਸਰੀਰ ਨਹੀਂ ਸੀਗਾ ਜੋ ਕੋ ਸੀਗਾ ਨਾਨਕ ਹੀ ਤੂੰ ਹੈ ਹੁਣ ਲੈਣਾ ਹੋਈ ਲੈਣਾ ਨਾਨਕੇ ਹੋ ਗਿਆ ਤਾਂ ਹੀ ਹੋ ਗਿਆ ਜੋ ਨਾਨਕ ਸੀ ਲੈਣਾ ਹੋ ਗਿਆ ਉਹ ਆਤਮਾ ਤਾਂ ਕੋਈ ਹੈ ਜੇ ਰਹਿ ਆਤਮਾ ਗਈ ਬਾਕੀ ਸਰੀਰ ਰਿਹਾ ਹੀ ਨਹੀਂ ਜੇ ਨਾਨਕ ਦਾ ਸਰੀਰ ਇੰਪੋਰਟੈਂਟ ਕੇ ਕਿਉਂ ਛੱਡਦਾ ਸਰੀਰ ਨੂੰ ਉਹਦਾ ਕਹਿੰਦੇ ਨੇ ਮਿੱਟੀ ਹੈ ਬਨ ਢਾਈ ਪੋਟੜੀ ਸਿਰ ਤੇ ਪੋਟੜੀ ਰੱਖੀ ਹੈ ਦੁਖੀ ਨੇ ਤੁਸੀਂ ਉਹਦੀ ਪੂਜਾ ਕਰਦੇ ਹੋ ਇਹ ਮਾਇਆ ਧਾਰੀਆਂ ਦੇ ਕੰਮ ਨੇ ਜਿਨ੍ਹਾਂ ਨੂੰ ਸੁਭਜੇ ਬਿਲਕੁਲ ਨਹੀਂ ਗੁਰਬਾਣੀ ਦੀ ਧਰਮ ਦੀ ਉਹਨਾਂ ਦੇ ਕੰਮ ਨੇ ਸਿੱਧੂ ਕਰਦੇ ਰਹਿੰਦੇ ਕੰਮ ਕਰਦੇ ਰਹਿਣ ਸਾਨੂੰ ਕੀ ਹੈ ਉਹ ਕਰੇ ਵਾਲੇ ਵੀ ਮੂਰਤੀਆਂ ਬਣਾ ਕੇ ਪੂਜਣ ਲੱਗੇ ਸੀ ਇਹੀ ਦੱਸਿਆ ਸੀ ਉਹਨੂੰ ਪੁੱਛੇ ਤੁਹਾਨੂੰ ਇਹੀ ਸਿਖਾਇਆ ਸੀ ਇਹ ਤਾਂ ਪਤਾ ਲੱਗਦਾ ਉਹਨਾਂ ਦਾ ਜਿਹੜਾ ਸੀ ਨਾ ਕਿੱਥੇ ਖੜੇ ਸੀ ਉਹ ਸੰਤ ਜਿਹੜੇ ਦੱਸ ਕੇ ਗਏ ਉਹ ਸੰਸਥਾ ਕਿੱਥੇ ਖੜੀ ਹੈ ਪਤਾ ਲੱਗਦਾ ਇਥੋਂ ਉਹ ਜੀਵਨ ਮੁਕਤ ਪਾ ਪਰ ਵੀ ਨਾਨਕ ਦੇ ਦਰਸ਼ਨ ਹੋਏ ਸੀ ਉਹ ਝੂਠੇ ਆ ਨਾ ਫਿਰ ਝੂਠ ਜਿੰਨਾ ਮਰਜ਼ੀ ਬੋਲੀਏ ਝੂਠ ਗੁਰਬਾਣੀ ਨੂੰ ਅਰਥਾ ਕੇ ਦੇਖੋ ਕੀ ਕਹਿੰਦੀ ਹੈ ਇਹਦੇ ਨਾਲ ਜੁੜਿਆ ਹੋਇਆ ਕੋਈ ਨਹੀਂ ਗੁਰਬਾਣੀ ਦਾ ਗੱਲੇ ਕੋਈ ਨਹੀਂ ਕਰਦਾ ਚਿਪਟੇ ਲੈ ਲੈਂਦੇ ਨੇ ਆ ਹੋਰ ਹੋਰ ਗੱਲਾਂ ਕਰਕੇ ਸਾਖੀ ਸੁਣਾ ਕੇ ਘਰ ਨੂੰ ਚਲੇ ਜਾਂਦੇ ਨੇ ਇਹਨੂੰ ਕਾਹਦਾ ਨਹੀਂ ਛੇੜਦੇ ਪਤਾ ਜੇ ਛੇੜ ਲਈ ਕੱਖ ਵੀ ਨਹੀਂ ਰਹਿਣ ਦੇਣਾ ਪੱਲੇ ਜੇ ਗੁਰਬਾਣੀ ਦੀ ਗੱਲ ਛੇੜ ਲੈਣ ਕੱਖ ਵੀ ਨਹੀਂ ਰਹਿਣਾ ਸੰਤਾਂ ਦੇ ਪੱਲੇ ਕਿਸੇ ਦੇ ਉਹਨਾਂ ਦੀ ਮਾਨਤਾ ਹੀ ਖਤਮ ਹੋ ਜਾਂਦੀ ਹੈ ਜਿਹੜਾ ਗੁਰਬਾਣੀ ਦੀ ਗੱਲ ਛੇੜੂ ਉਹਦੀ ਆਪਣੀ ਮਾਨਤਾ ਖਤਮ ਹੈ ਜਿਹੜਾ ਆਪਣੀ ਮਾਨਤਾ ਖਤਮ ਕਰਦਾ ਉਹ ਗੁਰਬਾਣੀ ਦੀ ਗੱਲ ਛੇੜੇ ਮੰਨੋ ਨਾ ਛੇੜੇ ਗੱਲ ਜਿਹਨੇ ਆਪਣੀ ਮਾਨਤਾ ਰੱਖਣੀ ਉਹ ਗੁਰਬਾਣੀ ਦੀ ਗੱਲ ਨਹੀਂ ਛੇੜੂਗਾ ਬਿਲਕੁਲ ਵੀ ਜਿਹਨੇ ਆਪਣੀ ਹਸਤੀ ਨੂੰ ਮਟਾਉਣਾ ਉਹ ਛੇੜੂਗਾ ਇਹ ਤਾਂ ਹਸਤੀ ਮਟਾਉਂਦੀ ਹੈ ਆਪਣੀ ਵੀ ਮਟਾਉਂਦੀ ਹੈ ਨਾ ਵਿਖਿਆ ਰੰਗ ਕੁੜਾਵਿਆ ਦਿਸਣ ਸਭੇ ਸ਼ਾਨ ਵਿਖਿਆ ਰੰਗ ਕੁੜਾਵਿਆ ਵਿਖਿਆ ਦੇ ਰੰਗ ਨੇੜੇ ਮਾਇਆ ਦੇ ਉਹਨੂੰ ਕੌੜੇ ਲੱਗਦੇ ਨੇ ਹੁਣ ਜਿਸਨ ਸਭੇ ਸ਼ਾਨ ਦੀ ਦਾ ਵਿਸਵਾਸ ਹੀ ਟੋਕਰੀ ਹੈ ਹੋਰ ਕੀ ਹੈ ਸਰੀਰ ਕੀ ਹੈ ਸਵਾਹ ਹੈ ਹੋਰ ਕੀ ਹੈ ਛਾਰ ਕੀ ਹੁੰਦੀ ਹੈ ਸਵਾਹ ਉਹ ਹੁਣ ਨਹੀਂ 2 ਸਾਲ ਨੂੰ 2 ਸਾਲ ਨੂੰ 4 ਸਾਲ ਨੂੰ ਆਖਰ ਤਾਂ ਉਹੀ ਹੈ ਰੋਜ਼ ਦੇਖਦੇ ਨਹੀਂ ਰੋਜ਼ ਸੰਸਕਾਰ ਕਰਕੇ ਨਹੀਂ ਆਉਂਦੇ ਰੋਜ਼ ਸਵਾਹ ਬਣਦੀ ਨਹੀਂ ਉਹ ਵੀ ਤਾਂ ਸਾਡੇ ਮੂੰਹ ਸਮਝਦੇ ਤੇ ਵੀ ਅਸੀਂ ਇਹ ਜਿਹੇ ਰਹਾਂਗੇ ਰੋਜ਼ ਸਵਾਹ ਬਣਦੀ ਹੈ ਇਹ ਹੀ ਬਣ ਜਾਣੀ ਹੁਣੇ ਮੰਨ ਕੇ ਚੱਲੇ ਵੀ ਸੋਏ ਭਗਤ ਮੰਨਦੇ ਨੇ ਆਤਮਾ ਤੇ ਬਪੂਤ ਬਣੀ ਹੋਈ ਹੈ ਸਰੀਰ ਸਰੀਰ ਦਾ ਬਪੂਤ ਹੈ ਜਿਵੇਂ ਬਪੂਤ ਬਣਦੇ ਜੀ ਸਰੀਰ ਦੇ ਉੱਤੇ ਉਹ ਸਰੀਰ ਤੇ ਬਪੂਤ ਬਣਦਾ ਮਤਲਬ ਇਹ ਸੀਗਾ ਵੀ ਆ ਸਰੀਰ ਆ ਜਿਹੜਾ ਨਾ ਤੁਹਾਡਾ ਸਰੀਰ ਆ ਇਹ ਆਤਮਾ ਤੇ ਬਪੂਤ ਹੈ ਬੰਦੋ ਇਹਨੂੰ ਫਲਸਫੀ ਇਹ ਸੀ ਉਹਨਾਂ ਦੀ ਉਹ ਭੁੱਲ ਗਏ ਹੋਰ ਕੋਈ ਨਹੀਂ ਜਾਂਦੇ ਉਹ ਕਹਿੰਦਾ ਜਿਵੇਂ ਸਰੀਰ ਤੇ ਉਹ ਬਲੀ ਹੈ ਨਾ ਸਵਾ ਇਹ ਸਵਾ ਹੈ ਆਸਮਾਨ ਦੇ ਉੱਤੇ ਬਲੀ ਹੋਈ ਕਪੜਾ ਇਹ ਕਪੜਾ ਪਾਇਆ ਕਪੜਾ ਕਿੰਨਾ ਚਿਰ ਕਿੰਨਾ ਚਿਰ ਉਹ ਕਪੜਾ ਵਰਾਗੀ ਕੀ ਕਹਿੰਦਾ ਹੁੰਦਾ ਸੀ ਕਹਿੰਦੇ ਪਾਟਿਆ ਚੋਲਾ ਪਿਆ ਪਰਲ ਕਪਲਕ ਜੀਵੇ ਦਾ ਸੀ ਕਿੰਨਾ ਚਿਰ ਸੁਈ ਜਾਏਗਾ ਇਹਨੂੰ ਇਹਦਾ ਆਖਰ ਅੱਗੇ ਬਿਲਕੁਲ ਗੱਲ ਜਾਣਗੇ ਜਦ ਕਿੰਨਾ ਚੰਦਾ ਹੁੰਦਾ ਸਾਥ ਕਬਲ ਕਿਸੇ ਬਦਰ ਜੀ ਦੇਖੋ ਕੀ ਕਹਿ ਕੀ ਰਹੇ ਨੇ ਆਪਣੇ ਚੁੱਪ ਕਰਕੇ ਗਾਉਂਦੇ ਫਿਰੀ ਜਾਂਦੇ ਗੱਲ ਤਾਂ ਦਰਜੀ ਦੀ ਕਰ ਰਹੇ ਨੇ ਚੋਲੇ ਦੀ ਕਰ ਰਹੇ ਨੇ ਉਹ ਆਪਣੇ ਸਰੀਰ ਦੀ ਗੱਲ ਕਰ ਰਹੇ ਲੋਕ ਜੋ ਮਰਜੀ ਸਮਝੀਓ ਸਮਝਦੇ ਵੀ ਸੀ ਲੋਕ ਵੀ ਕੀ ਕਹਿੰਦੇ ਬਰਾਗੀ ਸੀ ਬਸ ਮੇਰੇ ਤੇ ਨਾਲ ਫਿਰ ਪਰਵਾਦ ਫਿਰ ਚ ਕੜਿਆ ਖੜਨਾ ਕਿਤੇ ਨਹੀਂ ਗਾਉਂਦੇ ਫਿਰ ਕਬਲਨ ਸੀ ਬੇਦਰ ਪਟਿਆ ਚੋੜਾ ਪਿਆ ਪ੍ਰਣ ਬੁੜਾ ਹੋ ਗਿਆ ਨਾ ਪੁਰਾਣਾ ਹੋ ਗਿਆ ਕਬਲਕ ਸੀ ਵੀ ਦਰਜੀ ਦਰਜੀ ਕਿਨਾਂ ਜਦ ਅਗਰ ਕੋ ਦਰਜੀ ਵੀ ਥੱਕ ਜੂ ਵੀ ਹੁਣ ਨਹੀਂ ਵਈ ਚੱਲਦਾ ਡਾਕਟਰ ਵੀ ਥੱਕ ਜਾਂਦੇ ਹੁਣ ਨਹੀਂ ਵਈ ਕੰਮ ਕਰਦਾ ਗੁਰਦਾ ਵੀ ਫੇਲ ਹੋ ਗਿਆ ਹੱਡ ਵੀ ਫੇਲ ਹੋ ਗਿਆ ਉਹ ਵੀ ਫੇਲ ਹੋ ਗਿਆ ਉਹ ਵੀ ਫੇਲ ਅੱਖਾਂ ਵੀ ਗਈਆਂ ਕੀ ਕੀ ਕਰੋ ਕਹਿੰਦੇ ਛੱਡੋ ਪਰੇ ਹੁਣ ਇਹਨੂੰ ਨਵਾਂ ਸਹੀ ਉਲਟਾ ਪਾ ਲਓ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਨ ਹਾਰ ਹਰ ਅੰਮ੍ਰਿਤ ਬੂੰਦ ਜਿਹੜੀ ਹੈਗੀ ਹੈ ਉਹ ਤਾਂ ਬਹੁਤ ਸੁਹਾਵਣੀ ਹੁੰਦੀ ਹਰ ਤੋਂ ਮਿਲਦਾ ਅੰਮ੍ਰਿਤ ਮਿਲ ਸਾਧੂ ਪੀਵਨ ਹਾਰ ਹਰ ਤੋਂ ਜੋ ਮਿਲਦਾ ਹੈ ਅੰਮ੍ਰਿਤ ਬੂੰਦ ਸੁਖਦਾਇਕ ਹੁੰਦੀ ਸੁਹਾਵਣੀ ਉਹਦੇ ਨਾਲ ਸੁਖ ਮਿਲਦਾ ਹਰ ਤੋਂ ਜੋ ਗਿਆਨ ਮਿਲਦਾ ਹੈ ਸਿੱਖਿਆ ਮਿਲਦੀ ਹੈ ਅੰਦਰੋਂ ਅੰਤਰਾਤਮਾ ਦੀ ਆਵਾਜ਼ ਦੀ ਜੋ ਸਿੱਖਿਆ ਹੈ ਉਹ ਸੁਖਦਾਇਕ ਹੈ ਉਹ ਅਸੀਂ ਪੀਂਦੇ ਨਹੀਂ ਬਣਦੇ ਨਹੀਂ ਉਹਨੂੰ ਮੈਨੂੰ ਸਾਧੂ ਵੀ ਬਣਾ ਮੈਨੂੰ ਸਾਧੂ ਵੀ ਬਣਾ ਉਹਦਾ ਉਹਦਾ ਹੱਥ ਦੇ ਨਾਲ ਬੈਠ ਕੇ ਸਭ ਪੀਣੀ ਚਾਹੀਦੀ ਹੈ ਉਹਦੇ ਖਾਤਰ ਦਾ ਵਿਚਾਰ ਵਿਚਾਰ ਕਰਨੀ ਚਾਹੀਦੀ ਹੈ ਬਾਣ ਤ੍ਰਿਣ ਪ੍ਰਭ ਸੰਗ ਮੋਲਿਆ ਸਮਰੱਥ ਪੁਰਖ ਅਪਾਰ ਆਏ ਬਣ ਤੋਂ ਲੈ ਕੇ ਤੜਕੇ ਤੱਕ ਬੜੇ ਦਰਖਤ ਤੋਂ ਲੈ ਕੇ ਸਾਰੀ ਬਨਸਪਤੀ ਜਿਹੜੀ ਉਹਦੇ ਨਾਲ ਹਰੀ ਭਰੀ ਹੈ ਬੋਲਿਆ ਹਰਾ ਭਰਾ ਕਹਿੰਦੇ ਹਰਾ ਭਰਾ ਇਹਦੇ ਕਰਕੇ ਜੇ ਆਤਮਾ ਹੈਗੀ ਹੈ ਤਾਂ ਆਤਮਾ ਵਿੱਚੋਂ ਨਿਕਲੀ ਸੁੱਕ ਜਾਂਦਾ ਬ੍ਰਹਮ ਸੰਗ ਬੋਲੇ ਪਾਣੀ ਨਾਲ ਨਹੀਂ ਹੈਗਾ ਹਰਾ ਭਰਾ ਇਹ ਗੱਲ ਗਲਤ ਹੈ ਪਾਣੀ ਨਾਲ ਹਰਾ ਭਰਾ ਨਹੀਂ ਪਾਣੀ ਤਾਂ ਰੋਜ਼ ਉੱਡਦਾ ਰਹਿੰਦਾ ਦਰਸਾਂ 'ਚੋਂ ਪਾਣੀ ਉੱਡਦਾ ਪਾਣੀ ਤਾਂ ਹੈਗਾ ਦਰਸਾਂ 'ਚ ਜੇ ਹੋਰ ਖਿੱਚੇ ਨਾ ਰੋਜ਼ ਦੀ ਰੋਜ਼ ਸੁੱਕ ਨਹੀਂ ਜਾਂਦਾ ਜੜਾ ਪਾਣੀ ਖਿੱਚਦੀਆਂ ਰਹਿੰਦੀਆਂ ਨੇ ਹੋਰ ਜੜਾ ਨਹੀਂ ਖਿੱਚਦੀ ਖਿੱਚਣ ਵਾਲਾ ਵਿੱਚ ਬੈਠਾ ਜੜਾ ਫੇਰ ਵੀ ਹੁੰਦੀਆਂ ਨੇ ਜਦ ਨੂੰ ਸੁੱਕਣ ਲੱਗ ਜਾਂਦਾ ਜੜਾ ਕਰਾ ਕਦੇ ਚਲੇ ਨਹੀਂ ਜਾਂ ਉੱਥੇ ਜੜਾ ਹੁੰਦੀ ਉੱਥੇ ਧਰਤੀ ਹੁੰਦੀ ਉੱਥੇ ਪਾਣੀ ਹੁੰਦਾ ਜੜਾ ਨੂੰ ਸੁੱਕਣ ਲੱਗ ਜਾਂਦਾ ਕਦੇ ਸੁੱਕਦਾ ਬਸ ਇਸ ਸਵਾਲ ਦੇ ਜਵਾਬ ਚ ਸਭ ਕੁਝ ਫੇਰ ਕਿਉਂ ਸੁੱਕਦਾ ਹਰਾ ਕਿਉਂ ਰਹਿੰਦਾ ਹਰਾ ਕਿਉਂ ਰਹਿੰਦਾ ਪ੍ਰਭ ਨਾਲ ਹੈ ਹਰਾ ਪ੍ਰਭ ਨਹੀਂ ਤਾਂ ਸੁੱਕ ਜਾਂਦਾ ਵਣਤਨ ਪ੍ਰਭ ਸੰਗ ਮੋਲਿਆ ਹਾਂ ਪ੍ਰਭ ਦੇ ਸੰਤ ਜਿੰਨਾ ਚਿਰ ਪ੍ਰਭ ਨਾਲ ਸੰਗ ਹੈ ਤਾਂ ਹੀ ਮੋਲਿਆ ਹੋਇਆ ਉਹ ਨਜਰੇ ਉਹ ਨਜਰੇ ਹਰਾ ਭਰਿਆ ਬਣਤਨ ਜਦੋਂ ਗਿਆ ਨਾ ਉਡਾਰੀ ਮਾਰ ਗਿਆ ਭੌਰ ਬਾਹਰ ਜਦੋਂ ਸੁੱਕਣ ਲੱਗ ਜਾਂਦਾ ਪਾਣੀ ਹੌਲੀ ਹੌਲੀ ਸੁੱਕ ਜਾਂਦਾ ਉਹ ਤਾਂ ਪਹਿਲਾਂ ਵੀ ਸੁੱਕਦਾ ਸੀ ਰੋਜ਼ ਪਰ ਜਿੰਨਾ ਸੁੱਕਦਾ ਤੇ ਉਹ ਤੋਂ ਜ਼ਿਆਦਾ ਖਿੱਚੀ ਜਾਂਦਾ ਸੀ ਉਹ ਅਸੀਂ ਨਹੀਂ ਪਾਣੀ ਪੀਂਦੇ ਪੀਂਦੇ ਆ ਜੇ ਆਤਮਾ ਨਿਕਲੂ ਫੇ ਪੀਉ ਪਾਣੀ ਕੋਈ ਜਿਹੜਾ ਇਹ ਵਿੱਚ ਬੈਠਾ ਉਹ ਪੀਂਦਾ ਪਾਣੀ ਉਹ ਉਹਦੀ ਘਾਟ ਪੂਰੀ ਕਰਦਾ ਡਾਕਟਰ ਕਹਿੰਦੇ ਨਹੀਂ ਪਾਣੀ ਘਟ ਗਿਆ ਗਲੂਕੋਸ ਲਾ ਦੋ ਪਾਣੀ ਘਟਦਾ ਹੈ ਸਰੀਰ ਦਾ ਹਰ ਵਕਤ ਘਟਦਾ ਰਹਿੰਦਾ ਪਾਣੀ ਉਹ ਸਾਡੇ ਗਲੂਕੋਸ ਲੱਗਦਾ ਦਰਸਤਾਂ ਦੇ ਲੱਗਦਾ ਨਹੀਂ ਬਸ ਆਹੀ ਹੈ ਗੱਲ ਸਾਡਾ ਤਰੀਕਾ ਹੈ ਗਲੂਕੋਸ ਲਾਉਣ ਦਾ ਉੱਥੇ ਹੈ ਜੀ ਲੱਗਦਾ ਬਾਣ ਸਿੰਘ ਪ੍ਰਭ ਸੰਗ ਮੋਲਿਆ ਸਾਡੇ ਵੀ ਉਹਨਾਂ ਜਿਹੜੇ ਲੱਗਦਾ ਗਲੂਕੋਸ ਜਿਹੜਾ ਜਿਹੜਾ ਸਾਹ ਹੁੰਦਾ ਬਾਜ ਨਹੀਂ ਲੱਗਦਾ ਜਿੰਨਾ ਜਿਹੜਾ ਚੱਲਦਾ ਨਾ ਖੂਨ ਦਾ ਦੌਰਾ ਉਹਨਾਂ ਜਿਹੜਾ ਗਲੂਕੋਸ ਲੱਗਦਾ ਜਾਂ ਦੌਰਾ ਖੜ ਗਿਆ ਫਿਰ ਲੱਗਦਾ ਖੂਨ ਸਰਕਲ ਕਰਦਾ ਵਿੱਚ ਰਲ ਕੇ ਗੱਲ ਜਾਈ ਜਾਂਦਾ ਜਦ ਖੂਨ ਦਾ ਦੌਰਾ ਖੜ ਗਿਆ ਫਿਰ ਫਿਰ ਗਲੂਕੋਸ ਲਾ ਦੇਣ ਦਾ ਕਿ ਮਿਲਾ ਦੇਣਗੇ ਸਮਰਾਟ ਲੱਗਦਾ ਗਲੂਕੋਸ ਸਮਰੱਥ ਪੁਰਖ ਅਪਾਰ ਸਮਰੱਥ ਪੁਰਖ ਅਪਾਰ ਉਹ ਸਮਰੱਥ ਹੈ ਪੁਰਖ ਅਪਾਰ ਅਪਾਰ ਦਾ ਮਤਲਬ ਅਪਾਰ ਸਮਰੱਥਾ ਵਾਲਾ ਪੁਰਖ ਹੈ ਉਹ ਅਪਾਰ ਸ਼ਕਤੀ ਹੈ ਉਹਦੇ ਕੋਲ ਅਪਾਰ ਸ਼ਕਤੀ ਕਰੇ ਉਹਦੇ ਕੋਲ ਹਰ ਮਿਲਣੇ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰ ਕਹੇ ਬੰਦਾ ਸਾਰਿਆਂ ਦੇ ਲੋਚਦਾ ਬਿਲਡੂ ਸਾਰਿਆਂ ਦੇ ਲੋਚਦਾ ਹੈ ਬਿਲਡੂ ਹਰ ਨੂੰ ਹਰ ਮਿਲਨੇ ਨੂੰ ਮਨ ਲੋਚਦਾ ਬੰਦਾ ਸਾਰਿਆਂ ਦਾ ਬੰਦੀ ਗੱਲ ਹੈ ਮੇਰੇ ਬੰਦੀ ਦੀ ਨਹੀਂ ਗੱਲ ਹੈ ਸਾਰਾ ਮਨ ਲੋਚਦਾ ਮਨ ਨੂੰ ਸਾਰੇ ਕਹਿੰਦੇ ਨੇ ਬੜੇ ਕਰਮ ਮਨਾਵਨ ਹਾਲ ਪਰ ਕਿਰਪਾ ਦੇ ਹੁਣ ਕਿਰਪਾ ਜੇ ਦਰਦੀ ਹੁੰਦੀ ਹਰੂ ਹੈ ਕਿਰਪਾ ਹਾਜ਼ਰ ਕਰਨ ਨਾਲ ਹੀ ਮਿਲਣਾ ਮਿਲਾਪ ਹੈ ਕਹਿਣ ਦਾ ਮਤਲਬ ਹੈ ਹਰ ਜੀ ਕਿਰਪਾ ਕਰੋ ਕਿਰਪਾ ਕਿਵੇਂ ਕਰੇ ਕਰਮ ਦਾ ਮਤਲਬ ਤੇ ਕਿਰਪਾ ਹੈ ਕਿਰਪਾ ਹਾਸਲ ਕਰਨ ਵਾਸਤੇ ਅਸੀਂ ਜੋ ਕੁਝ ਕਰਦੇ ਉਹ ਫਿਰ ਕਿਤੋਂ ਪੁੱਛੋ ਜਾ ਕੇ ਸਿਆਣੇ ਤੋਂ ਵੀ ਤੇਰੇ ਤੇ ਕਿਰਪਾ ਜਦੋਂ ਪੁੱਛਦੀ ਹੈ ਪੜ ਪੜੋ ਸਿਰ ਪੁੱਛ ਲੈਣਾ ਮੌਕਾ ਪਛਾਨ ਸਵਾਈ ਹੋ ਹਾਂ ਉਹ ਹੀ ਪੁੱਛ ਰਹੀ ਹੈ ਤੇਰੇ ਤੇ ਕਿਰਪਾ ਕਿਵੇਂ ਹੋਈ ਹੈ ਤੇਰੇ ਤੇ ਛਾਵਾਂ ਕਿਵੇਂ ਨੇ ਪੱਤੇ ਕਿਵੇਂ ਹੋ ਗਏ ਤੇਰੀ ਬਾਦੀ ਸ਼ਾਂ ਪਤਰਾਲੀ ਕਿਵੇਂ ਹੋ ਗਈ ਤੂੰ ਕਿਵੇਂ ਬੋਲ ਗਿਆ ਹਰਾ ਭਰਾ ਕਿਵੇਂ ਹੋ ਗਿਆ ਤੇਰੇ ਅੰਦਰ ਸ਼ਾਂਤੀ ਕਿੱਥੋਂ ਆ ਗਈ ਜੇ ਸ਼ਾਂਤੀ ਜਿੱਥੇ ਧੁੱਪ ਹੈ ਸੁੱਕੇ ਦਰਖਤ ਥੱਲੇ ਬਹਿ ਜਾ ਸ਼ਾਂਤੀ ਆਉਂਦੀ ਹੈ ਛਾਂ ਵਾਲੇ ਦਰਖਤ ਥੱਲੇ ਨਹੀਂ ਜਾਂਦੇ ਨੇ ਜਿੱਥੇ ਗਾੜੀ ਛਾਂ ਹੋਵੇ ਬਾਹਰੋਂ ਜੇ ਕੋਈ ਆਦਮੀ ਆਉਂਦਾ ਹੈ ਜ਼ਿਆਦਾ ਗਰਮੀ 'ਚ ਗਾੜੀ ਛਾਂ 'ਚ ਅਲੇ ਦਰਖਤ ਹੋ ਜਾਂਦਾ ਉੱਥੇ ਹੀ ਉਹਨੂੰ ਸ਼ਾਂਤੀ ਮਿਲਦੀ ਹੈ ਦੱਬੇ ਕੋ ਗਾੜੀ ਛਾਂ ਸੀ ਦੂਏ ਸੰਤਾ ਕੋ ਕੋਈ ਵਹਿਣਾ ਨਹੀਂ ਸੀ ਫਿਰ ਜਾ ਕੇ ਉਹ ਆ ਕੇ ਪੁੱਛਦਾ ਵੀ ਤੇਰੇ ਕੋਲ ਆ ਗੱਲਾਂ ਕਿੱਥੋਂ ਆ ਗਈਆਂ ਲੋਕ ਸ਼ਾਂਤੀ ਲੈ ਕੇ ਜਾਂਦੇ ਨੇ ਵੀ ਮੈਨੂੰ ਦੱਸ ਉਹ ਪੁੱਛ ਰਿਹਾ ਸੀ ਗੱਲ ਤਾਂ ਆਪਸ ਵਿੱਚ ਹੀ ਹੋ ਰਹੀ ਹੈ ਹੋਰ ਕੋਈ ਚਲ ਅਰਥ ਇਹਨਾਂ ਨੇ ਉਹ ਸ਼ਾਨ ਕਰਤੀ ਜਿਨੀ ਸਖੀਏ ਪ੍ਰਭ ਪਾਇਆ ਹਉ ਤਨ ਕੇ ਸਰਬ ਲਿਹਾਰ ਜਿਨ ਸਖੀਏ ਪ੍ਰਭ ਪਾਇਆ ਜਿਹਨਾਂ ਨੇ ਪ੍ਰਭ ਪਾ ਲਿਆ ਨਾ ਹਉ ਤਨ ਕੇ ਸਰਬ ਲਿਹਾਰ ਨਾਮ ਨੇ ਪਾ ਲਿਆ ਸੀ ਨਾ ਕਹਿੰਦੇ ਮੈਂ ਤਾਂ ਉਹਨਾਂ ਦੇ ਬਲਿਹਾਰ ਜਿਨ੍ਹਾਂ ਨੇ ਪ੍ਰਭ ਪਾ ਲਿਆ ਨਾਨਕ ਹਰਜੀ ਮਾਇਆ ਕਰ ਸ਼ਬਦ ਸਵਾਰ ਨਹਾਰ ਸਖੀ ਇੱਕ ਲਫ਼ਜ਼ ਹੈ ਸਖੀ ਇੱਕ ਲਫ਼ਜ਼ ਸਖੀ ਅਸੀਂ ਪਤਾ ਕਿਹਨੂੰ ਕਹਿੰਦੇ ਅਸੀਂ ਆਪਣੀ ਭਾਸ਼ਾ ਵਿੱਚ ਸਖੀ ਚਾਹੇ ਕੁਝ ਵੀ ਕਹੀਏ ਗੁਰਬਾਣੀ ਦੀ ਭਾਸ਼ਾ 'ਚ ਜਾਂ ਧਰਮ ਦੀ ਭਾਸ਼ਾ 'ਚ ਸਖੀ ਲਫ਼ਜ਼ ਹੈ ਜਿਹੜਾ ਵੀ ਸਵਾਲ ਆਵੇ ਕੁਝ ਲੈਣ ਤੁਹਾਡੇ ਕੋਲ ਉਹਨੂੰ ਖਾਲੀ ਨਾ ਮੋੜੇ ਜੇ ਉਹਦੇ ਹੈ ਹੈਗੀ ਉਹ ਸਕੀ ਹੈ ਆ ਦਵੇ ਇੰਨਾ ਜਿੰਨਾ ਉਹਨੂੰ ਭੁੱਖ ਹੈ ਆਪਣੀ ਮਰਜ਼ੀ ਨਾਲ ਦਵੇ ਬੰਗਣਾ ਇਹਨੂੰ ਇੰਨਾ ਦਵੇ ਜਿੰਨੀ ਉਹਦੀ ਭੁੱਖ ਹੈ ਉਦੋਂ ਵੀ ਵੱਧ ਜਿੰਨਾ ਮਰਜ਼ੀ ਲੈ ਜਾਵੇ ਉਹਨੂੰ ਸਕੀ ਕਹਿੰਦੇ ਸਕੀ ਦੇ ਸੁਤੋਖੀ ਖਾਏ ਸਮਝੇ ਗੁਰਮੁਖ ਜਿਹੜਾ ਸਖੀ ਹੈ ਜਿਹੜੇ ਦੂਏ ਗਿਆਨ ਵਾਲੇ ਨੂੰ ਦਿੰਦੇ ਨਹੀਂ ਹੋਣ ਗਿਆਨ ਕਿਸੇ ਨੂੰ ਗਿਆਨ ਵਾਲੇ ਗੁਰਮਤਿ ਦਾ ਗਿਆਨ ਵਾਲਾ ਸਖੀ ਉਹ ਕਹਿੰਦਾ ਜਦੋਂ ਮਰਜੀ ਲੈ ਜਾਓ ਕਿਹੜਾ ਬੋਧ ਹੈ ਅਸਲ ਜੀ ਗੁਰਮੁਖ ਹੈ ਸਖੀ ਹੁੰਦਾ ਹੋਰ ਕੋਈ ਹੁੰਦਾ ਹੀ ਨਹੀਂ ਸਖੀ ਇਹ ਅਥਾ ਗਿਆਨ ਲੈਣ ਵਾਲਾ ਕਿੰਨਾ ਕੁ ਲੈ ਲੂਗਾ ਕਿਹੜਾ ਮੁਕਦਾ ਹੈ ਜੇ ਦੇਣ ਵਾਲੇ ਦੇਣ ਵਾਲੇ ਕੋ ਰਹੀ ਜਾਂਦਾ ਗਾਣਾ ਆਈ ਜਾਂਦਾ ਜਿਨੀ ਸਖੀਏ ਪਰ ਪਾਇਆ ਹੁਣ ਤਨ ਕੇ ਸਭ ਬਲਿਆ ਪਾ ਲਿਆ ਨਾ ਹੁਣ ਤਨ ਕੇ ਸਭ ਬਲਿਆ ਹਾਂ ਕਿਉਂਕਿ ਜੀ ਨੇ ਪਾ ਲਿਆ ਜਿੱਥੋਂ ਲਿਆ ਕੇ ਉਹਨਾਂ ਨੇ ਦੇਣਾ ਉਹ ਤਾਂ ਉੱਥੇ ਕਿਹੜਾ ਖਜ਼ਾਨਾ ਮੁਕਰਣਾ ਘਰ ਕਰਤਾ ਉਹਦੇ ਤਾਂ ਸਭ ਕੁਝ ਹੈ ਨਾਨਕ ਹਰਜੀ ਮਾਇਆ ਕਰ ਸ਼ਬਦ ਸਵਾਰਨ ਹਾਰ ਨਾਨਕ ਕਹਿੰਦਾ ਹੈ ਹਰਜੀ ਮੇਰੇ ਤੇ ਕਿਰਪਾ ਕਰ ਤੇ ਨਾ ਕਿਰਪਾ ਫੇਰ ਆ ਗਈ ਗੱਲ ਉੱਥੇ ਕਿਹਾ ਸੀ ਦੋ ਕਰਮ ਬਲਾਵਣ ਹਾਂ ਨਾਨਕ ਹਰ ਜੀ ਮੈਂ ਕਰ ਕਰਮ ਬੁਲਾਵਣ ਕਿਹਾ ਸੀ ਹਰ ਜੀ ਤੇ ਬਿਆ ਬਗਲਾ ਕਰ ਮੈਂ ਕਰ ਮੇਰੇ ਤੇ ਸ਼ਬਦ ਸਵਾਰਨ ਹਾਰ ਜਿਹੜਾ ਸ਼ਬਦ ਹੈ ਤੇਰੇ ਸ਼ਬਦ ਹੈ ਸ਼ਬਦ ਦੇ ਬਰੂ ਆਪਣਾ ਉਹ ਸਵਾਰਨ ਹਾਰ ਹਰ ਜੀ ਨੂੰ ਨਹੀਂ ਮੰਗਦਾ ਸ਼ਬਦ ਮੰਗਦਾ ਉਹਦਾ ਉਹਦਾ ਉਪਦੇਸ਼ ਮੰਗਦਾ ਮੇਰੇ ਅੰਦਰ ਤੇਰੀ ਬਾਣੀ ਪ੍ਰਗਟ ਹੋਵੇ ਤੇਰੇ ਸ਼ਬਦ ਪ੍ਰਗਟ ਹੋਵੇ ਮੇਰਾ ਸਭ ਕੁਝ ਸੌਰਜਾ ਵਿਗੜਿਆ ਸੌਰਜਾ ਸਾਰਾ ਸਾਵਣ ਤੇਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ ਸਾਵਣ ਤੇਨਾ ਸੁਹਾਗਣੀ ਸਾਵਣੀ ਤੇਨਾ ਸੁਹਾਗਣੀ ਸਾਵਣ ਨੂੰ ਨੌਕੜ ਹਾਂ ਹੁਣ ਸਾਵਣ ਵੀ ਨਾ ਗਿਆ ਨਾਣੇ ਵੀ ਔਕੜ ਕਪੇ ਵੀ ਨਾ ਬਦਲੇ ਦੇਖੋ ਸਪੈਲ ਬਦਲ ਕੇ ਗੱਲ ਬਦਲ ਗਈ ਸਾਵਣ ਦਾ ਮਹੀਨਾ ਪੂਰਾ ਸਵਾਗਤ ਸੁਹਾਗਣੀਆਂ ਵਾਸਤੇ ਠੀਕ ਹੈ ਜਿਹੜੀਆਂ ਪਰ ਜਿਨ੍ਹਾਂ ਦਾ ਸ਼ਬਦ ਨਾਲ ਜਿਨ੍ਹਾਂ ਰਾਮ ਨਾਮ ਉਰਹਾਰ ਜਿਨ੍ਹਾਂ ਦਾ ਰਾਮ ਨਾਮ ਹਿਰਦੇ ਜਹਾਰ ਹੈ ਉਰਹਾਰ ਉਹਨਾਂ ਹੀ ਸਾਵਣ ਦਾ ਨਾ ਵੀ ਬਹੁਤ ਖਰਾਬ ਕਰਦਾ ਹੁੰਦਾ ਹੈ ਉਧਰ ਘਟ ਹੈ ਉਹਦੇ ਚੜੀ ਹਰਦੀ ਦੀ ਕਿੰਦਾ ਸਾਵਣ ਦਾ ਵਿਵਕਾ ਲੈ ਕੇ ਆਉਂਦਾ ਕਹਿੰਦਾ ਇਹਦਾ ਕਹਿਰ ਕਰਤਾ ਰੱਬ ਨੇ ਹੁਣ ਬਸ ਕਰ ਸਾਡਾ ਤਾਂ ਘਟ ਹੈ ਸਾਵਣ ਦਾ ਵੀ ਘਰ ਚੋੜ ਲੱਗ ਜਾਂਦੇ ਲੋਕਾਂ ਦੇ ਉਹ ਕਹਿੰਦੇ ਕੋਈ ਰੱਖਣ ਨੂੰ ਕਹਿੰਦਾ ਬੈਠਣ ਨੂੰ ਸੌਰੀ ਹੈ ਛੱਡਿਆ ਇੱਥੇ ਸਾਵਣ ਵੀ ਹੀ ਕਰਦਾ ਹੁੰਦਾ ਕਿਤੇ ਫਰਾਟ ਆ ਗਿਆ ਕਿਤੇ ਕੁਝ ਹੋ ਗਿਆ ਐਸੇ ਇਲਾਕੇ ਜਿੱਥੇ ਹੜ ਆਉਂਦਾ ਸਾਵਣ ਨੂੰ ਕਹਿੰਦੇ ਬਾਬਾ ਸਾਵਣ ਤਾਂ ਆਵੇ ਹੀ ਦੋਤਾ ਜੰਗ ਬਾਹਲਾ ਪਾਣੀ ਆ ਜਾਂਦਾ ਉੱਥੇ ਚਾਹੇ ਵੀਰ ਪਵੇ ਨਾ ਪਵੇ ਪਹਾੜਾਂ ਦਾ ਪਾਣੀ ਉੱਥੇ ਆਵੜਦਾ ਐਸੇ ਇਹ ਇਲਾਕੇ ਉਤਰਾ ਪਾਣੀ ਆਵੜਦਾ ਉਹਨਾਂ ਦੀ ਫਸਲ ਵੀ ਰੋੜ ਕੇ ਲੈ ਜਾਂਦਾ ਉਹ ਤਾਂ ਇਹਨੂੰ ਮੰਨਦਾ ਵੀ ਸਰਾਫ ਹੈ ਸਾਵਣ ਦਾ ਸਾਵਣ ਤੇ ਨਾ ਸੁਹਾਗਣੀ ਜੇ ਰਾਮ ਨਾਮ ਉਹ ਹਾਲ ਸਾਵਣ ਤਾਂ ਉਹਨਾਂ ਵਾਸਤੇ ਹੀ ਹੈ ਦੇਖੋ ਸਾਵਣ ਕੀ ਹੈ ਜਦੋਂ ਸੱਚ ਪ੍ਰਗਟਾ ਸਾਵਣ ਗੁਰਬਾਣੀ ਦਾ ਸੱਚ ਪ੍ਰਗਟਾ ਸਾਵਣ ਦੀ ਗੱਲ ਚੱਲਦੀ ਹੈ ਸਾਵਣ ਪਰ ਇਹ ਸਾਹਮਣੇ ਤੇ ਦੁਖੀ ਵੀ ਬਹੁਤ ਹੁੰਦੇ ਹੁੰਦੇ ਨੇ ਜੇ بارش ਪੈਂਦੀ ਆ ਕੋਈ ਬਿਛੋੜਾ ਵੀ ਹੁੰਦਾ ਕੁਝ ਸੱਪਾਂ ਨੂੰ ਮੌਜ ਹੁੰਦੀ ਹੈ ਖਾਣ ਬਣਦਾ ਮਿਲਦਾ ਕਿਸੇ ਕੋਈ ਅਜੇ ਪਖੰਡਵਾਦੀ ਦੁਖੀ ਬੜੇ ਹੁੰਦੇ ਨੇ ਜੇ ਰਾਮ ਨਾਮ ਗੜਾ ਹਾਲ ਨਹੀਂ ਉਹਨਾਂ ਨੂੰ ਤਾਂ ਚੰਗਾ ਨਹੀਂ ਸਾਬਣ ਉਹਨੇ ਤਾਂ ਫੱਟੀ ਪੁੱਜਦੀ ਹੈ ਉਹਨੇ ਦੁਕਾਨਦਾਰੀ ਖੜ ਗਈ ਜਿਹਨਾਂ ਨੇ ਦੁਕਾਨਦਾਰੀ ਖੜਦੀ ਹੈ ਜਾਂ ਉਹਦੀ ਭਗਤ ਸੀਗੇ ਅਤੇ ਦੁਨੀਆ ਦਾ ਬਖਤਾ ਪਾਈ ਹੋਈ ਸੀ ਉਹਨਾਂ ਨੇ ਸਾਗਨੀ ਉਹਨਾਂ ਨੂੰ ਸਾਵਣ ਕਾਲਾ ਚੰਗਾ ਲੱਗਦਾ ਸਾਵੜੀ ਨਹੀਂ ਲੱਗਦਾ ਸੰਸਾਰ ਨੂੰ ਸਾਰੇ ਨੂੰ ਸਾਰੇ ਨੂੰ ਚੰਗਾ ਲੱਗਦਾ ਹੁੰਦਾ ਹੈ ਸਾਵਣ ਜਿਵੇਂ ਬਾਹਲਾ ਸਾਵਣ ਸਾਰੇ ਸੰਸਾਰ ਨੂੰ ਚੰਗਾ ਨਹੀਂ ਲੱਗਦਾ ਉਹ ਸਾਵਣ ਵੀ ਸਾਰਿਆਂ ਨੂੰ ਚੰਗਾ ਨਹੀਂ ਲੱਗਦਾ ਸਾਰੇ ਰਾਜੇ ਦਾ ਰੱਬ ਤੇ ਵੀ ਨਹੀਂ ਹੋਏ ਧੁੱਪ ਕਹਿੰਦੇ ਭਾਈ ਇਹ ਜਿਆਦਾ ਤਾਂ ਹੈ ਜਿਆਦਾ ਵੀ ਵਰਸਾਇਆ ਤਾਂ ਹੈ ਸਾਰੇ ਹੀ ਰਾਜੀ ਹੁੰਦੇ ਸੋਹਣੀਆਂ ਦੇ ਜੰਗਲ ਆ ਆ ਸਵਾਗਤੀ ਜਿਨ੍ਹਾਂ ਦੇ ਰਾਮ ਨਾਮ ਕੋਲ ਹਾਰ ਹੈ ਉਹਨੂੰ ਰੋੜਾ ਨਹੀਂ ਹੈ ਭਾਵੇਂ ਆਖ ਭਾਵੇਂ ਮਾਰ ਰੋੜ ਇਹ ਵੀ ਰੋੜ ਦਾ ਰੋੜ